ਮਹੱਲਾ ਪੰਜਵਾਂ ਖਰੀਦਾ ਗਰਭ ਜਿਨਾ ਵਡਿਆਈਆਂ ਧਨ ਜੋਬਨ ਅਗਾ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ ਗਰਭ ਜਿਨਾ ਵਡਿਆਈਆਂ ਧਨ ਜੋਬਨ ਅਗਾ ਗਰਭ ਜਿਨਾ ਵਡਿਆਈਆਂ ਜਿਹੜੇ ਆਦਮੀਆਂ ਨੂੰ ਆਪਣੇ ਗੁਣਾਂ ਦਾ ਹੰਕਾਰ ਹੋ ਜਾਂਦਾ ਹੈ ਜੇ ਲੋਕ ਵਡਿਆਈ ਜਿਨਾ ਵਡਿਆਈਆਂ ਕਰਕੇ ਤੁਹਾਨੂੰ ਹੰਕਾਰ ਹੋ ਜਾਂਦਾ ਹੋਵੇ ਜਿਹੜੀਆਂ ਵਡਿਆਈਆਂ ਤੋਂ ਹੰਕਾਰ ਪੈਦਾ ਹੋ ਜਾਂਦਾ ਹੈ ਇਹ ਜਿਨ੍ਹਾਂ ਨੂੰ ਆਪਣੀਆਂ ਵਡਿਆਈਆਂ ਦਾ ਹੰਕਾਰ ਹੋ ਜਾਂਦਾ ਹੈ ਗਰਭ ਜਿਨ੍ਹਾਂ ਵਡਿਆਈਆਂ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ ਇਹ ਧਨ ਇਹ ਜੋਬਨ ਇਹਦਾ ਹੰਕਾਰ ਹੋ ਜਾਂਦਾ ਹੈ ਉਹ ਆਗਾ ਕਰਦੇ ਆ ਉਹ ਤੋਂ ਤੁਹਾਨੂੰ ਉਹ ਤਾਂ ਤੁਹਾਨੂੰ ਅਲਰਟ ਕਰਦੇ ਆ ਇਹ ਤਨ ਜੋਗਨ ਵਡਿਆਈਆਂ ਦਾ ਹੰਕਾਰ ਹੋ ਜਾਂਦਾ ਇਹ ਤਾਂ ਅਲਰਟ ਕੀਤਾ ਆਗਾਹ ਕੀਤਾ ਤੁਹਾਨੂੰ ਜਾਣਕਾਰੀ ਦਿੱਤੀ ਹੈ ਖਾਲੀ ਚਲੇ ਧਣੀ ਸਿਓ ਟਿੱਬੇ ਜੋ ਮਿਹਾ ਇਹ ਜਿਹੜੇ ਧਣੀ ਨੇ ਸਾਰੇ ਖਾਲੀ ਹੋ ਗਏ ਨੇ ਸੰਸਾਰ ਚੋਂ ਸੰਸਾਰ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ ਹੈ ਤਾਂ ਹੀ ਕਿਹਾ ਹੋਇਆ ਇਹ ਵਡਿਆਈ ਜਿਨ੍ਹਾਂ ਦੀ ਸੰਸਾਰ ਚ ਹੁੰਦੀ ਆ ਨਾ ਧਨ ਕਰਕੇ ਯੋਗਨ ਕਰਕੇ ਜੋ ਵੀ ਕੁਛ ਹੈ ਉਹ ਸੰਸਾਰ ਚੋਂ ਖਾਲੀ ਹੱਥ ਜਾਂਦੇ ਹੁੰਦੇ ਨੇ ਐ ਜੀਆਂ ਵਡਿਆਈਆਂ ਤੋਂ ਪਰੇ ਹੀ ਰਹੋ ਤੁਸੀਂ ਖਾਲੀ ਚਲੇ ਧਣੀ ਸਿਓ ਟਿੱਬੇ ਜੂ ਮਿਹਾ ਮੀਹਾ ਟਿੱਬੇ ਜੂ ਮੀਹਾ ਉਹ ਜਿਵੇਂ ਟਿੱਬਾ ਮੀਂਹ ਤੋਂ ਸਖਣਾ ਰਹਿ ਜਾਂਦਾ ਮੀਂਹ ਪੈਂਦਾ ਵੀ ਟਿੱਬੇ ਤੇ ਪਾਣੀ ਖੜਦਾ ਹੀ ਨਹੀਂ ਹੰਕਾਰੀ ਆਦਮੀ ਐਸਾ ਹੀ ਹੁੰਦਾ ਜਿਵੇਂ بارش ਪੈਂਦੀ ਜਾਂ ਟਿੱਬਾ ਜਿਹੜਾ ਹੈ ਉਹ ਤੇ ਪਾਣੀ ਨਹੀਂ ਰੁਕਦਾ ਐਵੇਂ ਜਿਹੜੇ ਵੱਡੇ ਹੁੰਦੇ ਨੇ ਧਨੀ ਆਦਮੀ ਹੁੰਦੇ ਨੇ ਆਪਣੀਆਂ ਵਡਿਆਈਆਂ ਦੇ ਹੁੰਦੇ ਨੇ ਉਹਨਾਂ ਤੇ ਗੁਰਮਤ ਦਾ ਅਸਰ ਨਹੀਂ ਹੁੰਦਾ ਹੁੰਦਾ ਜਿੰਨਾ ਮਰਜੀ ਸੁਣੀ ਜਾਣ ਉਹ ਆਪਣਾ ਬਸ ਚੁੱਪ ਬੱਟੀ ਰਹਿੰਦੇ ਨੇ ਉਹਦਾ ਤਾਂ ਆਉਂਦੇ ਹੁੰਦੇ ਨੇ ਸੰਗਤ ਦੇ ਵਿੱਚ ਉਹਨੂੰ ਸਟੇਜ ਤੇ ਖੜ ਕੇ ਬੜਾ ਗੁਰਮੁਖ ਆਏ ਉਹ ਇਹ ਜੀਆਂ ਵਡਿਆਈਆਂ ਮਿਲ ਜਾਣ ਤਾਂ ਜਾਂਦੇ ਹੁੰਦੇ ਨੇ ਉੱਥੇ ਉਹਨੂੰ ਸਰੋਪੇ ਸਰਾਪੇ ਮਿਲ ਜਾਣ ਉਹ ਤਾਂ ਜਾਂਦੇ ਹੁੰਦੇ ਨੇ ਉਹ ਕਹਿੰਦੇ ਨਾਮ ਕੋਈ ਸਿੱਖਿਆ ਲੈਣ ਜਾਂਦੇ ਹੁੰਦੇ ਨੇ ਉਹ ਤਾਂ ਆਪਣੀ ਹਾਜ਼ਰੀ ਲਾਉਣ ਜਾਂਦੇ ਨੇ ਕੱਲ ਨੂੰ ਵੋਟਾਂ ਲੈਣੀਆਂ ਨੇ ਉਹਨਾਂ ਨੇ ਉਹ ਤਾਂ ਮਤਲਬ ਨੂੰ ਜਾਂਦੇ ਨੇ ਆਪਣੇ